مغزاں نو زہر پرانے چڑ گئے سڈیا مغزا نو زہر پورنے چڑھ گئے شرطاں لا لا جمر ماری در خوفاں اڑ گئے شرطاں لا لا جمر ماری در خوف در نل اڑ گئے سڈیا مغزا پرانے چڑ گئے جنگل دل دا دارو بنیا ਰਾਹ ਵਿੱਚ ਕਿੱਕਰ ਲੜ ਗਏ ਜੰਗਲ ਦਿਲ ਦਾ दारू ਬਣਿਆ ਰਾਹ ਵਿੱਚ ਕਿੱਕਰ ਲੜ ਗਏ ਸਾਡਿਆਂ ਮਕਸਦਾਂ ਨੂੰ ਜ਼ਹਿਰ ਪੁਰਾਣੇ ਚੜ ਗਏ ਵੇੜੇ ਚੰਬਾ ਕੇਰਨ ਵਾਲੇ ਹੱਥ ਦੁੱਪਾਂ ਵਿੱਚ ਛੜ ਗਏ ਵੇੜੇ ਚੰਬਾ ਕੇਰਨ ਵਾਲੇ ਹੱਥ ਦੁੱਪਾਂ ਵਿੱਚ ਛੜ ਗਏ ਸਾਡਿਆਂ ਮਕਸਦਾਂ ਨੂੰ ਜ਼ਹਿਰ ਪੁਰਾਣੇ ਚੜ ਗਏ ਮਰਨੋਂ ਬਾਅਦ ਤੇਰੇ ਲਈ ਕਿੜੀਏ ਅੱਖ ਸ਼ੀਸ਼ੇ ਵਿੱਚ ਜੜ ਗਏ ਮਰਨੋਂ ਬਾਅਦ ਤੇਰੇ ਲਈ ਕਿੜੀਏ ਅੱਖ ਸ਼ੀਸ਼ੇ ਵਿੱਚ ਜੜ ਗਏ ਸਾਡਿਆਂ ਮਕਸਾਂ ਨੂੰ ਜ਼ਹਿਰ ਪੁਰਾਣੇ ਚੜ ਗਏ ਇੱਕ ਨਿੱਕੀ ਜੀ ਨਜ਼ਰ